ਨਮਸਕਾਰ ਗੁਰੂਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਭਵ ਜਲ ਵਿੱਚੋਂ ਕੱਢ ਕੇ ਮੁਗਦ ਪਦਾਰਥ ਮੈਂ ਸਮਾਇਆ ਭਾਈ ਜੀ ਕਹਿੰਦੇ ਹਨ ਕਿ ਮੈਂ ਉਸ ਅਕਾਲ ਪੁਰਖ ਨੂੰ ਨਮਸਕਾਰ ਕਰਦਾ ਹਾਂ ਜਿਸ ਨੇ ਸਭ ਤੋਂ ਪਹਿਲਾਂ ਮੰਤਰ ਸੁਣਾਇਆ ਹੈ ਤੇ ਅੱਜ ਸੰਸਾਰ ਵਿੱਚ ਮੰਤਰ ਦਾ ਬਹੁਤ ਰੌਲਾ ਹੈ ਮੰਤਰ ਦਾ ਵਿਰੋਧ ਕੀਤਾ ਜਾਂਦਾ ਹੈ ਜਿਸ ਕਰਕੇ ਅਸੀਂ ਦੁੱਖਾਂ ਦੇ ਹਨੇਰੇ ਵਿੱਚ ਫਸ ਰਹੇ ਹਾਂ ਕਿਉਂਕਿ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਮਨੇ ਪ੍ਰਕਾਸ਼ ਭਇਆ ਭਰਮ ਨਾਸਿਓ ਮੰਤਰ ਦਿਓ ਗੁਰਕਾਨ ਭਾਵ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੇਰੇ ਮਨ ਵਿੱਚ ਪ੍ਰਕਾਸ਼ ਹੋਇਆ ਹੈ ਭਰਮਾਂ ਦਾ ਨਾਸ ਹੋ ਗਿਆ ਹੈ ਤੇ ਮੈਨੂੰ ਗਿਆਨ ਹੋ ਗਿਆ ਹੈ ਗੁਰੂ ਦੀ ਕਿਰਪਾ ਨਾਲ ਕਦੋਂ ਹੋਇਆ ਜਦੋਂ ਗੁਰੂ ਜੀ ਰਾਮਦਾਸ ਨੇ ਮੇਰੇ ਕੰਨ ਵਿੱਚ ਗੁਰਮੰਤਰ ਦੇ ਦਿੱਤਾ ਸੀ ਕਿਉਂਕਿ ਉਸ ਵੇਲੇ ਰੀਤੀ ਰਿਵਾਜ ਸੀ ਗੁਰਮੰਤਰ ਸਤਿਗੁਰੂ ਦਿੰਦੇ ਸਨ ਸਾਰੇ ਫਿਰ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆ ਸਤਿਗੁਰੂ ਰਾਮ ਸਿੰਘ ਦੀ ਅਪਾਰ ਕਿਰਪਾ ਹੋਈ ਏ ਕਿ ਘਰ ਘਰ ਵਿੱਚ ਭਾਵੇਂ 22 ਮੰਜੀਆਂ ਗੁਰੂ ਅਮਰਦਾਸ ਨੇ ਥਾਪੀਆਂ ਸਨ ਉਹਨਾਂ 22 ਮੰਜੀਆਂ ਦੇ ਵਿੱਚ ਚਰਨ ਪੌਲ ਤੇ ਗੁਰਮੰਤਰ ਦੇਣ ਦਾ ਵੀ ਇਤਿਹਾਸ ਮਿਲਦਾ ਹੈ ਪਰ ਉਸ ਤੋਂ ਬਾਅਦ ਫਿਰ ਬੰਦ ਹੋ ਗਿਆ ਇਹ ਸਤਿਗੁਰੂ ਰਾਮ ਸਿੰਘ ਨੇ ਕਿਰਪਾ ਕੀਤੀ ਕਿ ਘਰ ਘਰ ਅੰਦਰ ਆਪਣਾ ਰੂਪ ਥਾਪਣ ਦਾ ਆਪਣੇ ਰੂਪ ਦੀ ਵਿਚਾਰ ਦੱਸਣ ਵਾਸਤੇ ਗੁਰਸਿੱਖਾਂ ਨੂੰ ਹੁਕਮ ਕੀਤਾ ਸੂਬਿਆਂ ਨੂੰ ਹੁਕਮ ਕੀਤਾ ਜਥੇਦਾਰਾਂ ਨੂੰ ਤੇ ਗੁਰਦੁਆਰਾ ਦੇ ਸੇਵਾ ਮਹੰਤਾਦਾਰਾਂ ਨੂੰ ਵੀ ਇਹ ਹੁਕਮ ਹੈ ਕਿ ਗੁਰਮੰਤਰ ਦੇਣ ਪਰ ਉਹਦੀ ਪਾਵਰ ਤੇ ਇਹੋ ਜੀ ਹੋਏਗੀ ਨਾ ਜੇ ਮੇਰੇ ਵਰਗਾ ਆਪ ਹੀ ਨਹੀਂ ਕਰਦਾ ਤੇ ਕਿਸੇ ਨੂੰ ਦੇਵੇਗਾ ਵੀ ਤੇ ਉਹੋ ਜਿਹਾ ਅਸਰ ਹੋਏਗਾ ਪਰ ਲੈਣ ਵਾਲੇ ਦੇ ਵਿੱਚ ਜੇ ਪ੍ਰਤੀਤ ਹੋਵੇ ਕਿ ਸਤਿਗੁਰ ਦਾ ਦਿੱਤਾ ਹੈ ਤੇ ਉਹਨੂੰ ਫਿਰ ਫਲ ਹੀ ਫਲ ਹਾਂ ਮਿਲਦੇ ਹਨ ਇਸ ਤਰ੍ਹਾਂ ਹੀ ਭਾਈ ਜੀ ਕਹਿੰਦੇ ਨੇ ਕਿ ਸਤਗੁਰ ਨੇ ਮੰਤਰ ਦਿੱਤਾ ਤੇ ਕੀਤਾ ਕੀ ਹੈ ਉਸ ਮੰਤਰ ਦੀ ਤਾਕਤ ਨੇ ਉਸ ਗੁਰੂ ਦੀ ਕਿਰਪਾ ਨੇ ਭਵਜਲ ਵਿੱਚੋਂ ਤਰਾ ਦਿੱਤਾ ਹੈ ਉਹ ਲੋਕ ਜਿੰਦਾ ਹੀ ਤਰ ਗਏ ਭਾਈ ਜੀ ਦਾਵਾ ਕਰ ਰਹੇ ਹਨ ਕਿ ਉਸ ਗੁਰ ਮੰਤਰ ਗੁਰੂ ਦੀ ਕਿਰਪਾ ਨਾਲ ਭਵਜਲ ਤੋਂ ਮੈਂ ਤਰ ਗਿਆ ਹਾਂ ਜਨਮ ਮਰਨ ਭਉ ਕਟਿਆ ਸੰਸਾ ਰੋਗ ਵੰਜੋਗ ਮਿਟਾਇਆ ਨਾਮ ਜਪਣ ਨਾਲ ਜੋ ਆਪ ਜੀ ਨੇ ਹੁਣੇ ਹੁਣੇ ਜਪਿਆ ਹੈ ਇਸ ਵਿੱਚ ਇਹ ਤਾਕਤ ਹੈ ਕਿਉਂਕਿ ਗੁਰੂ ਦਾ ਦਿੱਤਾ ਹੋਇਆ ਹੈ ਗੁਰਬਾਣੀ ਵਿੱਚ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਭਾਵ ਚਾਰ ਪਦ ਦਿੱਤੇ ਹਨ ਦੁਨੀਆ ਨੂੰ ਚਾਰ ਦੀ ਪ੍ਰਥਾਏ ਤਿੰਨ ਹਿੱਸਿਆਂ ਵਿੱਚ ਵੰਡ ਲੈਂਦੇ ਹਨ ਪਰ ਨਹੀਂ ਸਾਧ ਸੰਗਤ ਤੇ ਚਾਰੇ ਪਦ ਅਲੱਗ ਹਨ ਨਾਮ ਜਿਹੜਾ ਆਪਾਂ ਜਪ ਰਹੇ ਹਾਂ ਜਾਂ ਜਿਹੜਾ ਦੀ ਵਿਚਾਰ ਆਪਾਂ ਕਰ ਰਹੇ ਹਾਂ ਭਾਈ ਜੀ ਕਹਿੰਦੇ ਨੇ ਉਹ ਨਾਮ ਭਾਵ ਗੁਰਮੰਤਰ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ ਗੁਰੂ ਤੇ ਗੋਬਿੰਦ ਇਹ ਦੋ ਚੀਜ਼ਾਂ ਅਲੱਗ ਨੇ ਤੇ ਫਿਰ ਚਾਰ ਪਦ ਬਣਦੇ ਹਨ ਭਾਵ ਸੰਸਾਰ ਵਿੱਚ ਚੌਥੇ ਪਦ ਜਨ ਕੀ ਜਿੰਦ ਦੀ ਵਿਆਖਿਆ ਸ਼ੁਰੂ ਹੁੰਦੀ ਹੈ ਜੇ ਅਸੀਂ ਚਾਰ ਹਿੱਸੇ ਜੇ ਅਸੀਂ ਇਸੇ ਬਾਣੀ ਦੇ ਇਹਨਾਂ ਸ਼ਬਦਾਂ ਨੂੰ ਤਿੰਨ ਹਿੱਸਿਆਂ ਵਿੱਚ ਰੱਖ ਲਿਆ ਤੇ ਚੌਥੇ ਪਦ ਜਨ ਵਾਲੀ ਜਿਹੜੀ ਜਿੰਦ ਕਥਾ ਹੈ ਨਾ ਇਤਿਹਾਸ ਵਿੱਚ ਖਤਮ ਹੋ ਜਾਂਦੀ ਹੈ ਕਿਉਂਕਿ ਗੁਰਬਾਣੀ ਵਿੱਚ ਹਰ ਪੱਖ ਤੋਂ ਚੌਥਾ ਪੱਖ ਰੱਖਿਆ ਹੈ ਚੌਥੇ ਪਦ ਮੈਂ ਜਨ ਕੀ ਭਾਵ ਜਿੰਦ ਜਾਂ ਜਾਨ ਜਾਂ ਜਿਸ ਤਰ੍ਹਾਂ ਦੀ ਵੀ ਆਪਾਂ ਵਿਚਾਰ ਉਹ ਅੱਗੇ ਦੀ ਹੈ ਮੈਂ ਅਰਜ ਕਰ ਰਿਹਾ ਹਾਂ ਗੁਰੂ ਆਸਤੇ ਭਾਈ ਜੀ ਕਹਿੰਦੇ ਨੇ ਤੇ ਫਿਰ ਕਹਿੰਦੇ ਨੇ ਸੰਸਾਰ ਰੋਗ ਵਿੰਜੋਗ ਮਿਟਾਇਆ ਇਹ ਸੰਸਾ ਹੈ ਸੰਸਾਰ ਵਿੱਚ ਭਾਵ ਭੁਲੇਖਾ ਹੈ ਤੇ ਸੰਸਾ ਦੱਸਦੇ ਨੇ ਸੰਸਾ ਚੀਜ਼ ਕੀ ਹੈ ਸੰਸਾ ਇਹ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸੁਭਾਇਆ ਸਭ ਤੋਂ ਵੱਡਾ ਸੰਸਾ ਜਿਹੜਾ ਭੁਲੇਖਾ ਨਾ ਸੰਸਾਰ ਹੈ ਤੇ ਇਸ ਸੰਸਾਰ ਨੂੰ ਆ ਜਗ ਮਿੱਠਾ ਤੇ ਅੱਗੇ ਕਿੰਨੇ ਡਿਠਾ ਇਹ ਸੰਸਾਰ ਦੀ ਕਹਾਵਤ ਗੁਰਬਾਣੀ ਨੂੰ ਧਰਮ ਨੂੰ ਝੂਠਾ ਕਰਨ ਵਾਸਤੇ ਸਾਰੀ ਦੁਨੀਆ ਵਰਤਦੀ ਹੈ ਤੇ ਕੌਣ ਲੋਕ ਜਿਹੜੇ ਆਪਣੇ ਆਪ ਨੂੰ ਬੜੇ ਗਿਆਨੀ ਬੜੇ ਵਿਦਵਾਨ ਕਹਿਲਾਉਂਦੇ ਨੇ ਨਾ ਉਹ ਇਹ ਗੱਲਾਂ ਕਹਿ ਜਾਂਦੇ ਨੇ ਜੀ ਆ ਜੱਗ ਮਿੱਠਾ ਤੇ ਅੱਗੇ ਕਿੰਨੇ ਡਿਠਾ ਕਿੰਨੇ ਵੇਖਿਆ ਹੈ ਤੇ ਜਿਹੜੇ ਥਾਂ ਤੇ ਆਪਾਂ ਬੈਠੇ ਹਾਂ ਨਾ ਸਾਧ ਸੰਗਤ ਜਾਂ ਗੁਰਬਾਣੀ ਪੜ੍ਹਦੇ ਹਾਂ ਜਾਂ ਗੁਰੂ ਦੇ ਚਰਨਾਂ ਵਿੱਚ ਜਾਂਦੇ ਹਾਂ ਉਥੇ ਇਹ ਸੰਸਾਰ ਦੇ ਭਲੇਖੇ ਕੱਢ ਕੇ ਅੱਗੇ ਜਾਣ ਵਾਲੀ ਇੱਕ ਜਗ੍ਹਾ ਹੈ ਜਿੱਥੇ ਸਭ ਨੇ ਜਾਣਾ ਹੈ ਉਹਦਾ ਨਿਰਣਾ ਹੁੰਦਾ ਹੈ ਤੇ ਉਥੇ ਜਹ ਪੈਂਡੇ ਕੇ ਗਣੇ ਜਾਹ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਭਾਵ ਜਿਸ ਪੈਂਡੇ ਦੇ ਪੈਂਡੇ ਜਿਸ ਰਸਤੇ ਦਾ ਪੰਧ ਕੋਹਾਂ ਗਣੀਆਂ ਨਹੀਂ ਨਾ ਜਾਂਦੀਆਂ ਉਥੇ ਹਰੀ ਦਾ ਨਾਮ ਤੋਸਾ ਹੈ ਜੋ ਆਪ ਜੀ ਨੇ ਸਤਗੁਰ ਦਾ ਦਿੱਤਾ ਹੋਇਆ ਨਾਮ ਜਪਿਆ ਹੈ ਅੱਗੇ ਭਾਈ ਜੀ ਕਹਿੰਦੇ ਨੇ ਜਮ ਦੰਡ ਸਿਰੋਂ ਨਾ ਉਤਰੈ ਭਾਵ ਜਮਾਂ ਦਾ ਦੰਡ ਜਿਹੜਾ ਹੈ ਨਾ ਇਹ ਬਿਨਾ ਨਾਮ ਜਪੇ ਤੋਂ ਨਹੀਂ ਕਟਿਆ ਜਾਣਾ ਤੇ ਜੇ ਕਈ ਵਾਰ ਮਨ ਬਣ ਜਾਏ ਜੀ ਸਤਿਗੁਰੂ ਕਿਰਪਾ ਕਰੇਗਾ ਸਤਿਗੁਰ ਦੀ ਸਰਨ ਵਿੱਚ ਗਏ ਆ ਤੇ ਕਟਿਆ ਜਾਏਗਾ ਤੇ ਸਾਧ ਸੰਗਤ ਤੇ ਗੱਲ ਸੱਚ ਹੈ ਕਿ ਸਤਿਗੁਰ ਵਿੱਚ ਕਿਤਾਗਤ ਹੈ ਉਹ ਕੱਟ ਤੇ ਦੇਵੇਗਾ ਪਰ ਉਹ ਇਹ ਨਹੀਂ ਕਹਿੰਦਾ ਜਾ ਓਏ ਤੇਰੇ ਜਮਾਂ ਦੇ ਦੰਡ ਕੱਟ ਦਿੱਤੇ ਕਹਿੰਦੇ ਨੇ ਨੇ ਭਾਈ ਨਾਮ ਜਪ ਲੈ ਤੇ ਸਾਰੇ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਤਿਗੁਰ ਜੀ ਹਮੇਸ਼ਾ ਹੀ ਹੁਕਮ ਕਰਦੇ ਹਨ ਕਿ ਘੱਟੋ ਘੱਟ 1 ਘੰਟਾ ਤੇ ਨਾਮ ਸਿਮਰਨ ਜ਼ਰੂਰ ਕਰੋ ਤੇ ਉਹਦਾ ਇਹੀ ਕਾਰਨ ਹੈ ਕਿਰਪਾ ਤੇ ਉਹਨਾਂ ਨੇ ਕਰਨੀ ਹੈ ਆਪਾਂ ਤੇ ਜਿੰਨਾ ਕੋ ਜਪਦੇ ਆ ਜਦੋਂ ਬਹਿ ਜਾਈਏ ਰੱਬ ਸਬੱਬੀ ਤੇ ਫਿਰ ਜਿਹੜੀ ਸੁਰਤੀ ਹੈ ਨਾ ਉਹ ਦੁਨੀਆ ਦੇ ਸਾਰੇ ਵਿਹਾਰ ਕਰਦੀ ਰਹਿੰਦੀ ਘੰਟਾ ਪਰ ਪਤਾ ਵੀ ਨਹੀਂ ਲੱਗਦਾ ਕਿ ਉਹ ਘੰਟਾ ਪੂਰਾ ਹੋ ਗਿਆ ਕਿ ਅੱਗੇ ਕੁਦਰਤੀ ਘੜੀਆਂ ਅੱਗੇ ਪਈਆਂ ਤੇ ਸੁਰਤੀ ਉੱਥੇ ਚਲੇ ਗਈ ਘੜੀ ਤੇ ਪਤਾ ਲੱਗ ਗਿਆ ਘੰਟਾ ਮਾਲਾ ਆ ਨਹੀਂ ਪਤਾ ਲੱਗਦਾ ਕਿ ਅਸੀਂ ਨਾਮ ਜਪਿਆ ਕਿਉਂਕਿ ਮਾਲਾ ਫੇਰਦੇ ਨਹੀਂ ਹਾਂ ਸੁਰਤੀ ਸਾਡੀ ਉਹ ਵਿਹਾਰ ਕਰਦੀ ਹੈ ਸਾਰਾ ਪਰ ਫਿਰ ਵੀ ਸਤਗੁਰ ਦੀ ਕਿਰਪਾ ਹੈ ਉਹ ਬਹਾਨਾ ਬਣਾਉਂਦਾ ਹੈ ਭਾਈ ਜੀ ਅੱਗੇ ਕਹਿੰਦੇ ਹਨ ਜਮ ਦੰਡ ਸਿਰੋਂ ਨਾ ਉਤਰੈ ਸਾਖਤ ਦੁਰਜਨ ਜਨਮ ਗਵਾਇਆ ਨਿਗੁਰੇ ਪੁਰਸ਼ ਜਿਹੜੇ ਸਾਖਤ ਹਨ ਉਹਨਾਂ ਨੇ ਆਪਣਾ ਜੀਵਨ ਬਿਅਰਥ ਗਵਾ ਲਿਆ ਹੈ ਪਰ ਗੁਰੂ ਦੇ ਸਿੱਖ ਜਿਹੜੇ ਹਨ ਗੁਰੂ ਦੀ ਪਰੰਪਰਾ ਵਿੱਚ ਆਉਂਦੇ ਹਨ ਇਸੇ ਕਰਕੇ ਹੁਕਮ ਹੈ ਕਿ ਬੱਚਾ ਜਦੋਂ ਵੀ ਜਨਮ ਲਵੇ ਜਿਹੜੀ ਮਾਤਾ ਦਾਈ ਜਾਂ ਬਜ਼ੁਰਗ ਕੋਲ ਹੋਵੇ ਬੱਚੇ ਦੇ ਕੰਨ ਵਿੱਚ ਨਾਮ ਦੇ ਦੇਵੇ ਭਾਵ ਕਿ ਉਹਦਾ ਕੰਨ ਜਿਹੜਾ ਸੰਸਾਰ ਵਿੱਚ ਇਹਨਾਂ ਨਾਮ ਪਹਿਲਾਂ ਸੁਣੇ ਬਾਕੀ ਵਿਹਾਰ ਬਾਅਦ ਵਿੱਚ ਕਰੇ